ਅੱਲੇ ਲਹੰਤਾ ਭੇਦ ਛੈ ਕਚ ਕਚ ਪਾਇਓ ਭੇਦ ਉਲਟ ਭੇਦ ਮਨ ਵੇਦਿਓ ਪਾਇਓ ਅਭੰਗ ਅਸ਼ੇਦ ਅੱਲਾ ਲਹੰਤਾ ਭੇਦ ਛੈ ਕਚ ਕਚ ਪਾਇਓ ਭੇਦ ਸਿਰਫ ਇੰਨੀ ਗੱਲ ਹੈ ਜਿਹਨੇ ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਜਿਹਦੇ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਗਈ ਉਹਦੇ ਨਿਸ਼ਾਨੇ ਕੀ ਹੈ ਉਹਦੇ ਵਿੱਚ ਭਰਮ ਭੇਦ ਨਹੀਂ ਰਹਿੰਦਾ ਉਹਦੇ ਵਾਸਤੇ ਪਰਮਾਤਮਾ ਕੋਈ ਵੱਖਰੀ ਚੀਜ਼ ਨਹੀਂ ਆਪ ਤੋਂ ਰਹਿੰਦੀ ਪਰਮਾਤਮਾ ਮੇਰੇ ਤੋਂ ਵੱਖਰਾ ਹੈ ਮੈਂ ਪਰਮਾਤਮਾ ਤੋਂ ਵੱਖਰਾ ਇਹ ਉਹਨਾਂ ਚਿਰ ਹੈ ਜਿੰਨਾ ਚਿਰ ਆਪਣੇ ਮੂਲ ਤੋਂ ਵੱਖਰਾ ਹੈ ਜਿੰਨਾ ਜਿਹੜੇ ਦੀ ਸੁਰਤ ਸੰਸਾਰ ਦੇ ਵਿੱਚ ਹੈ ਤਿਰਕੁਟੀ 'ਚ ਹੈ ਸੰਸਾਰ 'ਚ ਹੈ ਉਹਨਾਂ ਜਿਹੜੇ ਵੱਖਰਾ ਇਹ ਮਾਇਆ ਨਾਲ ਜੁੜਿਆ ਹੋਇਆ ਉਹ ਮਾਇਆ ਤੋਂ ਉਲਿਪਤ ਹੈ ਇਹ ਅੱਧਾ ਉਹਦੇ ਨੂੰ ਟੁੱਟ ਕੇ ਹੀ ਮਾਇਆ ਤੋਂ ਜੁੜਿਆ ਹੋਇਆ ਟੁੱਟ ਕੇ ਵੀ ਨਹੀਂ ਜੁੜਿਆ ਹੋਇਆ ਅਸੀਂ ਕਹਿ ਸਕਦੇ ਹੁਣ ਲਬਜ਼ ਹੈ ਨਹੀਂ ਕੋਈ ਬਾਣੀ ਭਾਸ਼ਾ ਹੈ ਨਹੀਂ ਸਾਡੇ ਕੋਲ ਅਸਲ ਜਿਵੇਂ ਸਾਡੀ ਸੁਰਤ ਇੱਥੋਂ ਬੈਠੇ ਬੈਠੇ ਦੀ ਕਿਤੇ ਹੋਰ ਚਲੀ ਜਾਂਦੀ ਹੈ ਨਾ ਧਿਆਨ ਧਿਆਨ ਕਿਤੇ ਹੋਰ ਹੈਗਾ ਧਿਆਨ ਇਹਦਾ ਮਾਇਆ ਚ ਹੈ ਬੈਠਾ ਹੈ ਸੱਚਖੰਡ ਜਦੋਂ ਧਿਆਨ ਵੀ ਇਹਦਾ ਆਪਣੇ ਆਪ ਨਾਲ ਜੁੜ ਗਿਆ ਅੰਤਰ ਧਿਆਨ ਹੋ ਗਿਆ ਫਿਰ ਆਪੇ ਪਰਮ ਆਤਮ ਹੈ ਜਿੰਨੀ ਆਤਮ ਜਾਣਿਓ ਪਰਮਾਤਮ ਸੋਈ ਜਦੋਂ ਇਹ ਪਰਮਾਤਮ ਹੋ ਗਿਆ ਫਿਰ ਪਰਮਾਤਮਾ ਇਹਦੇ ਵਾਸਤੇ ਕੋਈ ਵੱਖਰਾ ਨਹੀਂ ਰਿਹਾ ਇਹਦਾ ਭੇਦ ਜਿਹੜਾ ਸੀ ਪਰਮ ਮਿਟ ਗਿਆ ਪਰਮਾਤਮਾ ਪਰਮਾਤਮਾ ਵਾਲਾ ਭਰਮ ਜਿਹੜਾ ਇਹਦਾ ਵੀ ਪਰਮਾਤਮਾ ਕੋਈ ਹੋਰ ਚੀਜ਼ ਹੈ ਮੈਂ ਕੋਈ ਹੋਰ ਹਾਂ ਇਹ ਭੇਦ ਛੈ ਹੋ ਜਾਣਾ ਖਤਮ ਹੋ ਜਾਣਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਫਿਰ ਕੋਈ ਭਰਮ ਨਹੀਂ ਆਇਆ ਇਹ ਵੀ ਸੱਚਖੰਡ ਦਾ ਵਾਸੀ ਹੋ ਜਾਣਾ ਨਿਜ ਘਰ ਦਾ ਵਾਸੀ ਹੋ ਜਾਣਾ ਆਪਣੇ ਨਿਜਕਾਰ ਔਰ ਸੱਚਖੰਡ ਅਲੱਗ-ਅਲੱਗ ਚੀਜ਼ਾਂ ਨਹੀਂ ਹਨ ਦੋ ਨੌ ਜ਼ਰੂਰ ਦੋ ਨੇ ਕਰ ਹੈ ਆਪਣਾ ਹਿਰਦਾ ਨਿਜਕਾਰ ਹੈ ਇਹ ਇੰਨੀ ਸਪੇਸ ਸੱਚਖੰਡ ਕੇ ਨੂੰ ਮਿਲੀ ਹੋਈ ਹੈ ਜਿਵੇਂ ਪਾਰਲੀਮੈਂਟ ਜਿਹੜੇ ਬੈਠੇ ਨੇ ਉਹਨਾਂ ਦੀ ਕੁਰਸੀ ਸੀਟ ਆਪਣੀ ਆਪਣੀ ਹੈ ਆਪਣੀ ਸੀਟ ਤੇ ਬੈਠਾ ਬੈਠਾ ਕੁਝ ਆਦਮੀ ਧਿਆਨ ਉਹਦਾ ਬਾਹਰ ਚਲਾ ਜਾਵੇ ਸਰੀਰ ਕਰਕੇ ਭਾਵੇਂ ਪਾਰਲੀਮੈਂਟ 'ਚ ਬੈਠਾ ਹੈ ਪਰ ਅਸਲ 'ਚ ਬੈਠਾ ਹੋਇਆ ਵੀ ਬੈਠਾ ਨਹੀਂ ਹੈ ਸਰੀਰ ਕਰਕੇ ਵੀ ਬੈਠਾ ਹੈ ਸਾਹ ਲੈਣ ਵਾਲਾ ਵੀ ਅੰਦਰ ਬੈਠਾ ਹੈ ਸਾਹ ਵੀ ਹੁੰਦਾ ਆਤਮਾ ਕਰਕੇ ਵੀ ਬੈਠਾ ਤੇ ਆਤਮਾ ਉੱਥੇ ਬੈਠੀ ਹੈ ਸਾਹ ਲੈਣ ਵਾਲੀ ਸਮਝਣ ਵਾਲੀ ਆਤਮਾ ਉੱਥੇ ਨਹੀਂ ਬੈਠੀ ਸੁਣਨ ਵਾਲੀ ਆਤਮਾ ਨਹੀਂ ਉੱਥੇ ਬੈਠੀ ਦੇਖਣ ਵਾਲੀ ਆਤਮਾ ਨਹੀਂ ਉੱਥੇ ਬੈਠੀ ਧਿਆਨ ਉੱਥੇ ਹੈ ਨਹੀਂ ਉਹ ਵਿੱਚ ਬੈਠਾ ਹੋਇਆ ਵੀ ਗੈਰ ਹਾਜ਼ਰ ਹੈ ਸੰਗਤ ਵਿੱਚੋਂ ਗੈਰ ਹਾਜ਼ਰ ਹੈ ਐਸੀ ਹੋਈ ਪਾਰਲੀਮੈਂਟ ਸੱਚਖੰਡ ਦੀ ਜਿਵੇਂ ਸਾਡੀ ਪਾਰਲੀਮੈਂਟ ਹੈ ਇਹ ਛੋਟੀ ਜੀ ਹੈ ਇਹ ਝੂਠਿਆਂ ਦੀ ਪਾਰਲੀਮੈਂਟ ਹੈ ਉਹ ਸੱਚਿਆਂ ਦੀ ਪਾਰਲੀਮੈਂਟ ਹੈ ਉਹ ਫਰਕ ਹੈ ਨਹੀਂ ਉੱਥੇ ਵਿਚਾਰ ਹੁੰਦੀ ਹੈ ਇੱਥੇ ਬਹਿਸ ਹੁੰਦੀ ਹੈ ਮੂਰਖਾਂ ਦੀ ਪਾਰਲੀਮੈਂਟ 'ਚ ਬਹਿਸ ਹੁੰਦੀ ਹੁੰਦੀ ਹੈ ਬਹਿਸ ਦਾ ਮਤਲਬ ਹੈ ਝਗੜਾ ਤੇਰੀ ਚੰਗੀ ਵੀ ਮਾੜੀ ਹੈ ਮੇਰੀ ਮਾੜੀ ਵੀ ਚੰਗੀ ਹੈ ਤੇ ਵੈਸ ਹੈ ਮੈਂ ਝੂਠਾ ਵੀ ਸੱਚਾ ਤੂੰ ਸੱਚਾ ਵੀ ਝੂਠਾ ਤੇ ਵੈਸ ਹੈ ਤੇਰੀਆਂ ਤੂੰ ਲੋਕਾਂ ਦੀ ਭਲਾਈ ਚਾਹੁੰਦਾ ਕਰਦਾ ਪਰ ਉਹ ਭਲਾਈ ਨਹੀਂ ਮੈਂ ਉਹਨੂੰ ਕਹਿਣਾ ਬੁਰਾਈ ਕਰਦਾ ਮੇਰਾ ਧਰਮ ਹੈ ਮੈਂ ਖਿਲਾਫ ਹਾਂ ਦਿੱਤੇ ਇੱਥੇ ਆਪੋਜੀਸ਼ਨ ਦਾ ਧਰਮ ਹੈ ਉਹਦੀ ਨਿੰਦਿਆ ਹੀ ਕਰਨਾ ਚੰਗੀਆਂ ਨੂੰ ਵੀ ਮਾੜੀਆਂ ਕਹਿਣਾ ਕੋਈ ਝੂਠਿਆਂ ਦੀ ਜੋ ਹੈ ਪਾਰਲੀਮੈਂਟ ਸੱਚਿਆਂ ਦੀ ਪਾਰਲੀਮੈਂਟ ਜੇ ਗੱਲ ਨਹੀਂ ਹੈ ਤੇ ਤੇ ਸੱਚੋ ਹੀ ਸੱਚ ਨਿਭੜਾ ਝੁੜ ਵਖ ਕੱਢੇ ਲਿਆ ਹੈ ਜਾਂ ਤਾਂ ਉੱਥੇ ਵੜਨੇ ਨਹੀਂ ਦਿੱਤਾ ਜਾਂਦਾ ਜੈ ਜੈ ਨੇ ਐਜਾ ਨੂੰ ਨਹੀਂ ਵੜਨ ਦਿੰਦੇ ਐਂਟਰੀ ਨੋ ਐਂਟਰੀ ਇਹਨਾਂ ਵਾਸਤੇ ਇੱਥੇ ਹੀ ਇਹਨਾਂ ਵਾਸਤੇ ਉੱਥੇ ਸਾਰੇ ਦਾਸ ਨੇ ਇੱਥੇ ਸਾਰੇ ਹੰਕਾਰੀ ਨੇ ਸਿਸਟਮ ਹੈ ਜਾਈਏ ਕਰੀਬ ਕਰੀਬ ਰਲਦਾ ਮਿਲਦਾ ਇੱਥੇ ਜਿਹਦੇ ਕੋ ਪਾਵਰ ਆਉਂਦੀ ਹੈ ਮਿਸਯੂਜ਼ ਕਰਦਾ ਉੱਥੇ ਤਾਣ ਹੁੰਦੇ ਰਹਿਣ ਤਾਣਾ ਮਾਣ ਹੁੰਦੇ ਰਹਿਣ ਨਿਮਾਣਾ ਉਥੇ ਇਸ ਕਰਕੇ ਜਿਹੜੇ ਭਗਤ ਨੇ ਉਹਨਾਂ ਵਾਸਤੇ ਉੱਥੇ ਜਾਂਦੀ ਹੈ ਉਹਨਾਂ ਦੀ ਸੀਟ ਹੁੰਦੀ ਹੈ ਉੱਥੇ ਸਭ ਤੋਂ ਵੱਡਾ ਆਦਮੀ ਉਹਨੂੰ ਮੰਨਿਆ ਜਾਂਦਾ ਹੈ ਆਪਨ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਭ ਤੇ ਉੱਚਾ ਭਗਤਾਂ ਨੇ ਆਪਣੇ ਆਪ ਨੂੰ ਨੀਵਾ ਮੰਨਿਆ ਮੂੰਹ ਨਾਲੇ ਨਹੀਂ ਕਿਹਾ ਮੰਨਿਆ ਵੀ ਨਹੀਂ ਮੈਂ ਗੱਲਾਂ ਮੂੰਹ ਨਾਲ ਕੀਤੀਆਂ ਹੋਈਆਂ ਨਹੀਂ ਕਹਿਣ ਦੀਆਂ ਨਹੀਂ ਆ ਗੁਰਬਾਣੀ 'ਚ ਕਹਿਣ ਦੀਆਂ ਗੱਲਾਂ ਤਾਂ ਇੱਥੇ ਝੂਠਿਆਂ ਦੀ ਹੁੰਦੀਆਂ ਨੇ ਮੂੰਹ 'ਚ ਕੁਝ ਹੋਰ ਮਨ 'ਚ ਕੁਝ ਹੋਰ ਜਿਨ ਮਨ ਹੋਰ ਮੁਖ ਹੋਰ ਸੇ ਕਾੜੇ ਕੱਚਿਆਂ ਜਿਹੜੇ ਸਾਡੇ ਸਿੱਖ ਕਹਿੰਦੇ ਨੇ ਨਾਨਕ ਨੇ ਨਿਮਰਤਾ ਵਰਤੀ ਹੈ ਉਹ ਮਹਾਮੂਰਖ ਨੇ ਤਾਂ ਨਾਨਕ ਫਿਰ ਝੂਠ ਬੋਲਦਾ ਇਹ ਤਾਂ ਝੂਠਿਆਂ ਦਾ ਕੰਮ ਹੁੰਦਾ ਮੂੰਹ ਜੋਰ ਮਨ ਚ ਹੋਰ ਇਹ ਤਾਂ ਗੁਰਬਾਣੀ ਤੇ ਇਲਜ਼ਾਮ ਲਾਉਂਦੇ ਨੇ ਨਾਨਕ ਨੂੰ ਗੁਰੂ ਮੰਨਦੇ ਨੇ ਨਾਨਕ ਤੇ ਇਲਜ਼ਾਮ ਲਾਉਂਦੇ ਨੇ ਮੂਰਖ ਨੇ ਉਹ ਮੂਰਖ ਉਹਨਾਂ ਨੇ ਬੇੜਾ ਕਰ ਕੀਤਾ ਸਿੱਖੀ ਦਾ ਵੱਡੇ ਅਕਲਮੰਦਾਂ ਨੇ ਬਾਣੀ ਦੀ ਇੱਕ ਇੱਕ ਗੱਲ 100% ਦੀ ਸੱਚੀ ਹੈ ਜਿਹੜਾ ਇਹ ਤੇ ਸ਼ੰਕਾ ਕਰੂਗਾ ਉਹ ਸਿੱਖੀ ਤੋਂ ਹਜ਼ਾਰਾਂ ਕੋਹ ਦੂਰ ਹੈ ਉਹ ਤਾਂ ਬਾਣੀ ਤੇ ਹੀ ਸ਼ੰਕਾ ਕਰਦੇ ਨੇ ਨਾਨਕ ਵਾਕਈ ਦਾਸ ਹੈ ਕਿਉਂਕਿ ਦਾਸ ਤੋਂ ਬਿਨਾ ਦਾਸ ਬੜੇ ਤੋਂ ਬਿਨਾ ਸੱਚਖੰਡ ਦੇ ਵਿੱਚ ਐਂਟਰੀ ਹੋਈ ਨਹੀਂ ਮਿਲਦੀ ਆਪਣੇ ਦਾਸ ਕੋ ਦੇ ਵਡਿਆਈ ਵਡਿਆਈ ਦਾਸ ਨੂੰ ਮਿਲਦੀ ਹੈ ਮਿਲਦੀ ਹੋਈ ਨਹੀਂ ਆਪਣੇ ਦਾਸ ਕੋ ਨਾਮ ਜਪਾਈ ਆਪਣੇ ਦਾਸ ਕੀ ਆਪ ਪੈਜ ਰੱਖਾ ਪੈਜ ਨਹੀਂ ਹੋਰ ਕਿਸੇ ਦੀ ਬਚਦੀ ਜਮ ਦੇ ਡੰਡੇ ਤੋਂ ਹੋਰ ਤਾਂ ਬਚਾਏ ਕਿਸੇ ਦਾ ਨਹੀਂ ਹੈ ਇਹ ਸਭ ਝੂਠ ਹੈ ਫਿਰ ਇਹ ਸਭ ਕੁਝ ਝੂਠ ਹੈ ਮਤ ਮਾਰੀ ਹੋਈ ਹੈ ਉਹਨਾਂ ਦੀ ਬੜਾ ਬਣਾਉਂਦੇ ਬਣਾਉਂਦੇ ਨਾਨਕ ਨੂੰ ਕੱਖ ਛੱਡਿਆ ਹੀ ਨਹੀਂ ਕੋਲ ਨਾ ਉਹਨਾਂ ਦੇ ਆਪ ਕੋ ਕੋਲ ਰਿਹਾ ਸਿੱਖੀ ਦਾ ਹੀ ਕੱਖ ਨਹੀਂ ਛੱਡਿਆ ਇਹਨਾਂ ਲੋਕਾਂ ਨੇ ਮਨ ਆਪਣੇ ਤੇ ਬੁਰਾ ਮਟਾਨਾ ਬੁਰੇ ਦਾ ਭਲਾ ਕਰਨਾ ਸਰਬੱਤ ਦਾ ਭਲਾ ਸੋਚਣਾ ਕੋਈ ਗੁਣ ਹੈ ਸਿੱਖਾਂ 'ਚ ਕਿਉਂ ਨਹੀਂ ਹੈ ਹਉਮੈ ਦੇ ਅੱਟੇ ਪਏ ਨੇ ਅੱਟੇ ਅੰਦਰੋਂ ਨਾਨਕ ਨੂੰ ਬੜਾ ਬਣਾਉਣਾ ਚਾਹੁੰਦੇ ਨੇ ਸਾਰੇ ਤੇ ਆਪ ਜੋ ਬੜੇ ਬਣਨੇ ਨਾਲ ਸਿੱਖ ਵੀ ਬੜੇ ਨੇ ਭਈ ਨਾਨਕ ਬੜਾ ਅਸਲ 'ਚ ਆਪ ਬੜੇ ਬਣਨ ਦੀ ਭੁੱਖ ਹੈ ਸਾਡਾ ਧਰਮ ਬੜਾ ਹੈ ਇਹ ਤਾਂ ਸਾਰੀ ਸ੍ਰਿਸ਼ਟੀ ਦਾ ਧਰਮ ਹੈ ਸਿੱਖ ਦਾ ਤਾਂ ਮਤਲਬ ਹੈ ਚੇਲਾ ਹੁੰਦਾ ਸ਼ਿਸ਼ ਹੁੰਦਾ ਉਹ ਗੁਰੂ ਹੈ ਪਰਮੇਸ਼ਰ ਸਾਰੀ ਸ੍ਰਿਸ਼ਟੀ ਉਹਦੀ ਉਹਦੇ ਸਿੱਖ ਨੇ 84 ਲੱਖ ਪੌੜੀ ਚੜੇ ਆ ਅਸੀਂ ਹਰ ਜੂਨ ਦੇ ਵਿੱਚ ਇੱਕ ਪੌੜੀ ਚੜੇ ਆ ਸਾਰੀਆਂ ਜੂਨਾਂ ਦੇ ਵਿੱਚ ਗੁਰੂ ਕੌਣ ਸੀ ਉਹੀ ਸੀ ਉਹਦੇ ਪਹਾੜੇ 'ਚ ਚੱਲੇ ਆ ਚੜਦੇ ਆਏ ਆ ਆ ਪੌੜੀ ਵੀ ਉਹਦੇ ਪਹਾੜੇ 'ਚ ਚੜ ਜਾਣੀ ਜੇ ਨਹੀਂ ਚੱਲਾਂਗੇ ਥੱਲੇ ਡੇਪਾਂਗੇ ਗੱਲ ਤਾਂ ਇੰਨੀ ਹੋਈ ਨਾ ਸਿਰਫ ਆਦਮੀ ਪਹਾੜੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਸਿਆਣਾ ਜੋ ਹੋ ਗਿਆ ਹੋਰ ਜਾਨਵਰ ਨਹੀਂ ਕੋਈ ਕਰਦਾ ਆਦਮੀ ਦੇ ਹੀ ਮੰਦਰ ਨੇ ਆਦਮੀ ਦੇ ਗ੍ਰੰਥ ਨੇ ਆਦਮੀ ਦੇ ਗੁਰੂ ਨੇ ਬਣਾਏ ਹੋਏ ਆਦਮੀ ਖੁਦ ਗੁਰੂ ਬਣੇ ਹੋਏ ਨੇ ਇਹ ਸਾਰਾ ਪਰਪੰਚ ਆਦਮੀ ਨੇ ਕੀਤਾ ਹੋਇਆ ਉਹ ਜਾਨਵਰਾਂ ਨੇ ਨਹੀਂ ਕੀਤਾ ਸਟਾਕ ਵੀ ਆਦਮੀ ਕਰਦਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬਲੈਕ ਵੀ ਆਦਮੀ ਕਰਦਾ ਹੋਰ ਕੋਈ ਜਾਨਵਰ ਕਰਦਾ ਹੀ ਨਹੀਂ ਇਹ ਸਭ ਥੋੜੀ ਅਕਲ ਦਾ ਮਾਲਕ ਆਦਮੀ ਥੋੜੀ ਜਿਹੀ ਅਕਲ ਤੈਨੂੰ ਦੇਤੀ ਪਰ ਅਕਲ ਇਹਦੇ ਜਾਣਦਾ ਖੋ ਖੋ ਬਣਦੀ ਅਕਲ ਫਿਰ ਅਕਲ ਆਪਣੇ ਪੈਰ ਕੋਹੜਾ ਮਾਰਦਾ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਹਾਲ ਇਹਦੇ ਖਤਰ ਉਹ ਅਕਲ ਖਤਰਨਾਕ ਗਈ ਗੁਰਬਾਣੀ ਤੇ ਸ਼ੰਕਾ ਕਰਨੀ ਕਿਹਾ ਸੀ ਗੁਰਸਿੱਖਾਂ ਨੂੰ ਇਹਨੂੰ ਸੱਚ ਸੱਚ ਕਰਕੇ ਮੰਨੋ ਗੁਰਸਿੱਖੋ ਇਹ ਤਾਂ ਕਰਤਾ ਆਪ ਮੂੰਹ ਕਢਾ ਰਿਹਾ ਤੁਸੀਂ ਸਾਡਾ ਜੇ ਡਰ ਨਹੀਂ ਮੰਨਦੇ ਨਾ ਮੰਨੋ ਕਰਤੇ ਦਾ ਤਾਂ ਡਰ ਮੰਨ ਲਓ ਨਾਲ ਰਾਇਆ ਮੁੰਡਿਆਂ ਨੇ ਨਹੀਂ ਮੰਨਿਆ ਉਹਦੇ ਪਹਿਲੇ ਦਾ ਕਬੜਾ ਇਹਦਾ ਕੀ ਗੁਰੂ ਅੰਗਦ ਦੇਵ ਨੂੰ ਸਮਝਿਆ ਹੀ ਕੱਖ ਨਹੀਂ ਉਹਨਾਂ ਨੇ ਹੁਣ ਤੇ ਕਹੀ ਜਾਂਦੇ ਨੇ ਗੱਦੀ ਸਾਡੇ ਕੋਲ ਵੈਦਿਕ ਗੁਰੂ ਅੰਗਦ ਦੇਵ ਦੇ ਮੁੰਡਿਆਂ ਨੂੰ ਅਮਰਦਾਸ ਨੂੰ ਨਹੀਂ ਮੰਨਿਆ ਗੁਰੂ ਲੱਤ ਮਾਰੀ ਤੱਕ ਵੀ ਕਹਿੰਦੇ ਨੇ ਦਾਸੂ ਦਾਤੂ ਨੇ ਇਹਨਾਂ ਨੂੰ ਤਾਂ ਚਲਾ ਵਗਿਆ ਸਾਡੀ ਤਾਂ ਭਲਾ ਕਰ ਦੋਗੇ ਜਿਹੜਾ ਕਰਤੇ ਪੁਰਖ ਦੇ ਡਰ ਮੰਨ ਲੋ ਉਹਨੇ ਕਢਾਈਆ ਉਹ ਹੈ ਪਰਮੇਸ਼ਰ ਦਾ ਡਰ ਮੰਨ ਲੋ ਕਿਸੇ ਦਾ ਡਰ ਨਹੀਂ ਹੰਕਾਰੀ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਕੁਝ ਵੀ ਅਸਰ ਨਹੀਂ ਇਸ ਗੱਲ ਦਾ ਕਿ ਇਹਨੂੰ ਸੱਚ ਸੱਚ ਕਰਕੇ ਮੰਨੋ ਜੋ ਕੁਝ ਲਿਖਿਆ ਹੈ ਜਿਵੇਂ ਲਿਖਿਆ ਉਵੇਂ ਠੀਕ ਹੈ ਨਾਨਕ ਦਾਸ ਦਾ ਤਾਂ ਦਾਸ ਹੀ ਹੈ ਨਾਨਕ ਭਗਤਾ ਤਾਂ ਭਗਤੇ ਹੈ ਸਾਡੇ ਨੂੰ ਤਾਂ ਭਟ ਚੰਗੇ ਸੀ ਜਿਨ੍ਹਾਂ ਨੇ ਪੰਜ ਪਾਸ਼ਾ ਦੇ ਮੂੰਹ ਤੇ ਲਿਖਿਆ ਹੁੰਦੇ ਹੋਏ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਸਤਗੁਰ ਨਾਨਕ ਨੇ ਭਗਤ ਕੀਤੀ ਇੱਕ ਮਨ ਹੋ ਕੇ ਕਿਹਦੀ ਕੀਤੀ ਵੀ ਭਗਤੀ ਜੇ ਨਾਨਕ ਆਪ ਹੀ ਨਿਰੰਕਾਰ ਹੈ ਤੁਸੀਂ ਕਹਿ ਰਹੇ ਹੋ ਆਪ ਨਰਾਇਣ ਕਲਾ ਧਰ ਜਗ ਮੇ ਪਰਵਰਿਓ ਫਿਰ ਉਹਨੇ ਭਗਤੀ ਕਿਹਦੀ ਕਰਨੀ ਸੀ ਕੀ ਪਰਮੇਸ਼ਰ ਨੇ ਜਨਮ ਲੈ ਲਿਆ ਇਹ ਸਾਰਾ ਨਾਸੇ ਕਰਤਾ ਤੁਸੀਂ ਗੱਲ ਨਹੀਂ ਨਾ ਨਾਸ ਕਰਤਾ ਜਿਹੜਾ ਯੂਨੀ ਹੈ ਉਹਨੂੰ ਤੁਸੀਂ ਜੂਨੀ ਚ ਬਣਾਤਾ ਰਹਿ ਕੀ ਗਿਆ ਗੁਰਬਾਣੀ ਦਾ ਤੁਸੀਂ ਛੱਡਿਆ ਕੀ ਕੱਖ ਵੀ ਨਹੀਂ ਤੁਸੀਂ ਤਾਂ ਇਹ ਮਤ ਮੜੀਆਂ ਵੈਂਡ ਕਰਤੀ ਹੈ ਕਹਿੰਦੇ ਅਜੂਨੀ ਹੈ ਅਜੂਨੀ ਨੂੰ ਤੁਸੀਂ ਜੂਨੀ ਚ ਪਾਉਨੇ ਹੋ ਬੁੱਧੀ ਦਾ ਤੁਹਾਡੀ ਉਹਨੇ ਪ੍ਰਸ਼ਨ ਹੋ ਗਈ ਜਦੋਂ ਤੁਸੀਂ ਇਹ ਗੱਲ ਮੰਨ ਲਈ ਕੌਣ ਮੰਨੂ ਦੁਨੀਆ ਦੇ ਤੁਹਾਡੀ ਇਹ ਗੱਲ ਸ਼ਰਦਾ ਨੇ ਅੰਨੇ ਕੀਤੇ ਹੋਏ ਨੇ ਲੋਕ ਸ਼ਰਦਾ ਅੰਨੇ ਹੀ ਕਰਦੀ ਹੁੰਦੀ ਹੋਰ ਕੁਝ ਕਰਦੀ ਨਹੀਂ ਹੁੰਦੀ ਸ਼ਰਦਾ ਵਾਸਤੇ ਸਿੱਖ ਮਤ ਵਿੱਚ ਕੋਈ ਸਥਾਨ ਨਹੀਂ ਹੈ ਇਸਲਾਮ ਮਤ ਵਿੱਚ ਕੋਈ ਸਥਾਨ ਨਹੀਂ ਹੈ ਇਸਲਾਮ ਮਤ ਵਿੱਚ ਭਰੋਸਾ ਯਕੀਨ ਸਿੱਖ ਮਤ ਵਿੱਚ ਭਰੋਸਾ ਦੀਨ ਦਿਆਲ ਭਰੋਸੇ ਤੇਰੇ ਸ਼ਰਧਾ ਤੇਰੀ ਨਹੀਂ ਸਭ ਪਰਿਵਾਰ ਜੇ ਭਰੋਸਾ ਨਹੀਂ ਤਾਂ ਕੁਝ ਨਹੀਂ ਸਰਦਾ ਕੀ ਹੈ ਸਰਦਾ ਦਾ ਲਾਲਚ ਹੈ ਇਹ ਬਲੈਕਮੇਲ ਹੈ ਉਹ ਕਹਿੰਦਾ ਮੇਰੇ ਤੇ ਸ਼ਰਧਾ ਰੱਖ ਜੋ ਮੈਂ ਕਹਿੰਦੀ ਜੇ ਗੁਰ ਭੇਜੇ ਨਰਕ ਨੂੰ ਤਾਂ ਸੁਰਗ ਦੀ ਕਰੀ ਆਸ ਸ਼ਰਦਾ ਵਾਲੇ ਤੋਂ ਉਹਨਾਂ ਦਾ ਬਣਾਇਆ ਹੋਇਆ ਗੁਰ ਸੂਰੇ ਗੁਰ ਬਾਵਰੇ ਗੁਰ ਕੇ ਰਹੀਏ ਦਾਸ ਜੇ ਗੁਰ ਭੇਜੇ ਨਰਕ ਕੋ ਤਾਂ ਸੁਰਗ ਦੀ ਕਰੀਏ ਆਸ ਉਹ ਬਲੈਕਮੇਲਰ ਨੇ ਉਹਨਾਂ ਦੀ ਹੈ ਇਹ ਪੰਕਤੀ ਗੁਰਬਾਣੀ ਜੀ ਕਿੱਥੇ ਹੈ ਪੰਕਤੀ ਲਿਖੀ ਸ਼ਰਦਾ ਦਾ ਕੀ ਮਤਲਬ ਹੈ ਪਰੋਸਾ ਗੁਰਬਾਣੀ ਤੇ ਅਸੀਂ ਯਕੀਨ ਕਰਨਾ ਜੇ ਯਕੀਨ ਨਹੀਂ ਕਰਦੇ ਕੁਝ ਨਹੀਂ ਹੈ ਸੱਚ ਸੱਚ ਕਰਕੇ ਮੰਨਣਾ ਯਕੀਨ ਹੈ ਨਾ ਯਕੀਨ ਤੇ ਬਿਨਾ ਜਿਹਦਾ ਯਕੀਨ ਨਹੀਂ ਉਹਦਾ ਸਟੈਂਡ ਵੀ ਨਹੀਂ ਲੋਭੀ ਕਦੇ ਭਰੋਸਾ ਨਹੀਂ ਕਰਦਾ ਹੁੰਦਾ ਕਿਸੇ ਤੇ ਜੇ ਤੋਂ ਦਾ ਲੋਭ ਪੂਰਤੀ ਹੁੰਦੀ ਹੈ ਲੋਭੀ ਹਮੇਸ਼ਾ ਸ਼ਰਧਾ ਕਰਦਾ ਯਕੀਨ ਕਰਦਾ ਹੀ ਨਹੀਂ ਕਹਿੰਦਾ ਜੇ ਤਾਂ ਮੇਰੀ ਇਹ ਪੂਰੀ ਹੋ ਗਈ ਤਾਂ ਤਾਂ ਠੀਕ ਹੈ ਨਾ ਪੂਰੀ ਹੋਈ ਹੋਰ ਦੇਖ ਲੈ ਕੋਈ ਕਰ ਤਾਂ ਆਪਣੇ ਮਤਲਬ ਨੂੰ ਜਾਂਦਾ ਸਵਾਰਥ ਪੂਰਤੀ ਹੁੰਦੀ ਹੈ ਲੋਭੀ ਦੀ ਸਵਾਰਥ ਵਿੱਚ ਪਰਮਾਰਥ ਦਾ ਕੋਈ ਮਤਲਬ ਨਹੀਂ ਪਰਮਾਰਥ ਦੇ ਰਾਹ ਵਿੱਚ ਸਵਾਰਥ ਵਾਸਤੇ ਕੋਈ ਜਗ੍ਹਾ ਨਹੀਂ ਇਹ ਪਰਮਾਰਥ ਦਾ ਰਸਤਾ ਹੈ ਧਰਮ ਦਾ ਰਸਤਾ ਹੈ ਧਰਮ ਦੇ ਵਿੱਚ ਸਵਾਰਥਾ ਕੀ ਮਤਲਬ ਇੱਥੇ ਤਾਂ ਤਨ ਮਨ ਤਨ ਸਭ ਸੌਂਪ ਗੁਰ ਕੋ ਲੋਭੀ ਕਿਵੇਂ ਸੌਂਪ ਦੂਗਾ ਹੁਕਮ ਮੰਨਿਆ ਫੇਰ ਵੀ ਨਹੀਂ ਕਹਿੰਦੇ ਕੁਝ ਮਿਲਦਾ ਤਨ ਮਨ ਸੌਂਪੇ ਤੇ ਵੀ ਨਹੀਂ ਫੇਰ ਹੁਕਮ ਮੰਨਿਆ ਤਾਂ ਪ੍ਰਾਪਤੀ ਹੈ ਇਹ ਬਾਣੀ ਹੁਕਮ ਹੈ ਇਹਨੂੰ ਮੰਨਣਾ ਤੇ ਕੁਝ ਪ੍ਰਾਪਤੀ ਹੈ ਬਿਨਾ ਮੰਨੇ ਤੇ ਕੁਝ ਵੀ ਪ੍ਰਾਪਤੀ ਨਹੀਂ ਜਿਹਨੂੰ ਭਰੋਸਾ ਹੈ ਉਹ ਮੰਨੂਗਾ ਵੀ ਹਾਂ ਪ੍ਰਾਪਤੀ ਹੋਊਗੀ ਜਿਹਨੂੰ ਸ਼ੱਕ ਆਇਆ ਵੀ ਤਲਵਨ ਤਾਂ ਦੇ ਤੇ ਹੁਕਮ ਵਾਲਿਆ ਪ੍ਰਾਪਤੀ ਨਹੀਂ ਹੋਣੀ ਉਹਨੇ ਭਰੋਸਾ ਕਰਨਾ ਨਹੀਂ ਉਹਨੂੰ ਪ੍ਰਾਪਤੀ ਹੋਣੀ ਭਰੋਸਾ ਪਹਿਲਾਂ ਪ੍ਰਾਪਤੀ ਬਾਅਦ ਸ਼ਰਤਾਂ ਪਹਿਲਾਂ ਪੂਰੀਆਂ ਕਰੂਗਾ ਨੌਕਰੀ ਬਾਅਦ ਜੇ ਪਹਿਲਾਂ ਬੀਏ ਪੜਿਆ ਹੋਇਆ ਜਾਂ ਜੋ ਵੀ ਕੁਆਲੀਫਿਕੇਸ਼ਨ ਉਹਨੇ ਦਿੱਤੀ ਹੈ ਕਲੀਅਰ ਕੀਤਾ ਸਰਟੀਫਿਕੇਟ ਹੈ ਫਿਰ ਇੰਟਰਵਿਊ ਤੇ ਬੁਲਾਉਣਗੇ ਉਹਨੂੰ ਕੌਣ ਬੁਲਾਉਂਦਾ ਨਹੀਂ ਬੁਲਾਉਂਦਾ ਕੌਣ ਔਰ ਉਹ ਸਾਨੂੰ ਲੋੜ ਵੀ ਹੈ ਨਹੀਂ ਅੱਜ ਸਿੱਖਾਂ ਨੂੰ ਨਾਮ ਦੀ ਲੋੜ ਕਿਸੇ ਦੀ ਨਹੀਂ ਨਾਮ ਦੀ ਡਿਮਾਂਡ ਕਿਸੇ ਦੀ ਨਹੀਂ ਪਰ ਇਥੇ ਨਾਮ ਤੋਂ ਬਿਨਾ ਕੁਝ ਵੀ ਮੰਗਣਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਆ ਕੇ ਦੁੱਖ ਦੁੱਖ ਮੰਗਦੇ ਨੇ ਲੋਕ ਸੁੱਖ ਨਹੀਂ ਮੰਗਦੇ ਸੰਸਾਰ ਦੇ ਸੁੱਖ ਅਸਲ ਦੇ ਵਿੱਚ ਦੁੱਖ ਨੇ ਮਿੱਠਾ ਮੂੰਹ ਮੂੰਹ ਚ ਹੈ ਹਰ ਤੋਂ ਥੱਲੇ ਜਾਂਦੀ ਸਾਰੇ ਇਕੱਠਾ ਹੋ ਜਾਂਦੇ ਜਿੰਨਾ ਜਰ ਮਿੱਠਾ ਮੂੰਹ ਜਾਂ ਨਾ ਉਹਨਾਂ ਜਰ ਮਿੱਠਾ ਆ ਥੱਲੇ ਗਿਆ ਜਦੇ ਉਲਟੀ ਆ ਜੇ ਖੱਟਾ ਹੁੰਦਾ ਇੰਨਾ ਹੀ ਸੁੱਖ 5 ਮਿੰਟ ਵਾਸਤੇ ਸੁੱਖ ਲੱਗਦਾ ਤੁਹਾਨੂੰ ਜਦ ਇਹ ਦੁੱਖ ਬਦਲ ਜਾਂਦਾ ਦੂਆ ਪਾਸਾ ਦੇਖੇ ਨਾ ਉਹਦਾ ਦੂਆ ਪਾਸਾ ਦੁੱਖ ਹਾਂ ਅੱਲਾ ਲਹੰਤਾ ਭੇਦ ਛੈ ਅੱਲਾ ਲਹੰਤਾ ਭੇਦ ਛੈ ਕੱਚ ਕੱਚ ਪਾਇਓ ਭੇਦ ਕੱਚ ਕੱਚ ਪਾਇਓ ਭੇਦ ਅੱਲਾ ਕੀ ਕਹਿੰਦਾ ਜੇ ਤੂੰ ਮੇਰਾ ਹੋਏ ਰਹਿ ਤਾਂ ਸਭ ਜਗਤ ਤੇਰਾ ਹੋਏ ਹੋ ਗਿਆ ਨਾ ਭੇਦ ਛੈ ਅੱਲਾ ਹੀ ਬਣ ਗਿਆ ਤੂੰ ਤੂੰ ਕਰਤਾ ਤੂੰ ਪਿਆ ਮੁਝ ਮੇ ਰਹਾ ਨਹੀਂ ਫਿਰ ਛੇ ਹੋ ਗਿਆ ਨਾ ਐ ਹੋ ਜਾਂਦਾ ਇਹ ਗੱਲ ਕਹਿਣ ਦੀ ਨਹੀਂ ਤੂੰ ਤੂੰ ਕਰਤਾ ਤੂੰ ਪਿਆ ਕਿਦੋਂ ਹੋਏ ਹੋਏ ਕਹਿੰਦਾ ਪਿਆ ਕਹਿੰਦਾ ਮੈਂ ਪਿਆ ਹੈ ਕਹਿੰਦਾ ਹੱਡ ਬੀਤੀ ਸੁਣਾ ਰਿਹਾ ਜਿਹੜਾ ਬੋਲ ਰਿਹਾ ਉਹਦੀ ਹੱਡ ਬੀਤੀ ਹੈ ਤੂੰ ਤੂੰ ਕਰਤਾ ਤੂੰ ਪਿਆ ਮੈਂ ਤੇਰੇ ਤੇ ਲੀਨ ਹੋ ਗਿਆ ਤੇਰੇ ਤੇ ਸਮਾ ਤੂੰ ਤੂੰ ਕਰਦਾ ਤੂੰ ਹੀ ਰਹਿ ਗਿਆ ਫਿਰ ਮੈਂ ਤਾਂ ਰਹਿ ਹੀ ਨਾ ਇੱਕ ਛੋਟੇ ਜਿਹੇ ਨਾਲਾ ਆਇਆ ਆ ਕੇ ਗੰਗਾ 'ਚ ਰਲ ਗਿਆ ਬਸ ਜਿੰਨਾ ਚਿਰ ਨਾਲਾ ਦੀਦਾ ਉਹਨਾਂ ਚਿਰ ਉਹ ਹੈਗਾ ਸੀ ਜਦ ਫਿਰ ਰਲ ਗਿਆ ਫਿਰ ਗੰਗਾ ਹੀ ਬਣ ਤੂੰ ਹੀ ਬਣ ਗਿਆ ਨਾ ਮੁਝਵੇਂ ਰਹਾ ਨਾ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਦ ਤੂੰ ਹੀ ਰਹਿ ਗਿਆ ਫਿਰ ਮੈਂ ਤਾਂ ਰਹਿ ਗਿਆ ਇਹ ਭੇਦ ਛੈ ਕੱਚ ਕੁਛ ਪਾਇਓ ਪਾਇਓ ਭੇਦ ਕਬੀਰ ਕਹਿੰਦਾ ਥੋੜਾ ਥੋੜਾ ਮੈਨੂੰ ਇਹਨਾਂ ਨੂੰ ਸਮਝ ਆਈ ਹੈ ਕਿ ਜਿਹਨੇ ਤੂੰ ਤੂੰ ਕੀਤਾ ਤੂੰ ਹੀ ਹੋ ਗਿਆ ਜਿਹਨੇ ਸ਼ਬਦ ਨਾਲ ਸੁਰਤ ਜੋੜ ਲਈ ਉਹ ਸ਼ਬਦ ਵਿੱਚ ਹੀ ਸਮਾ ਗਿਆ ਸ਼ਬਦ ਰੂਪੇ ਹੋ ਗਿਆ ਗੁਰ ਸ਼ਬਦ ਸਮਾਵੈ ਅਵਰ ਨ ਜਾਣੇ ਕੋਈ ਜੀਉ ਜਿਹੜਾ ਅੰਤਰਾਤਮਾ ਨਾ ਉਹਨੂੰ ਗੁਰ ਕਹਿੰਦੇ ਨੇ ਅਸਲ 'ਚ ਉਹਨੇ ਸਮਾਉਣਾ ਸ਼ਬਦ ਦੇ ਵਿੱਚ ਇੱਥੇ ਮਤਲਬ ਹੈ ਗੁਰ ਅਮਰਦਾਸ ਦੀ ਗੱਲ ਨਹੀਂ ਹੈ ਇਹ ਵਿਧੀ ਦਸੀ ਹੈ ਤੁਹਾਨੂੰ ਛੁੱਟਣ ਦੀ ਸਮਾਵੈ ਜੇ ਗੁਰੂ ਅਮਰਦਾਸ ਕਹਿੰਦਾ ਹੁੰਦਾ ਮੈਂ ਸਮਾਜ ਆਉਂਗਾ ਤਾਂ ਐ ਬੋਲਦਾ ਹੋ ਮੈਂ ਸਮਾਜ ਆਣਾ ਹੁਣ ਗੁਰ ਸਭ ਸ਼ਬਦ ਸਮਾਵ ਹੈ ਅੰਤਰ ਆਤਮਾ ਜਿਹੜੀ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਬਾਹਰ ਆਤਮਾ ਜਾਂ ਤੁਹਾਡਾ ਧਿਆਨ ਅੰਤਰਾਤਮਾ ਨਾਲ ਜੁੜ ਗਿਆ ਨਾ ਇੱਕ ਹੋ ਗਏ ਤੁਹਾਡਾ ਜਿਹੜਾ ਮੂਲ ਹੈ ਸਾਡਾ ਮੂਲ ਹੈ ਸਾਡਾ ਗੁਰ ਹੈ ਉਹਨੇ ਸ਼ਬਦ ਨਾਲ ਸਮਾ ਉਹਦੀ ਸੁਰਤ ਨੇ ਸੁਰਤ ਹੁਣ ਬਾਹਰ ਦੀ ਹੈ ਨਾ ਸੁਰਤ ਉਹਦੀ ਰਹਿ ਜਾਣੀ ਹੈ ਮਨ ਵਾਲੀ ਸੁਰਤ ਉਹਨੂੰ ਦੇਤੀ ਮਨ ਨੂੰ ਜਿੱਧਰ ਉਹਨੇ ਲਾਉਣਾ ਉਧਰ ਮਨ ਨੇ ਲੱਗਣਾ ਸੁਰਤੀ ਸੁਰਤ ਉਹ ਸੱਚਖੰਡ ਵਾਲਿਆਂ ਦੀ ਜਿਹੜੀ ਸੋਚ ਹੈ ਪਰ ਇਹਦੀ ਸੋਚ ਉਹਦੇ ਨਾਲ ਇੱਕ ਹੋ ਗਈ ਹੁਕਮ ਦੇ ਨਾਲ ਇੱਕ ਮਿਕ ਹੋ ਗਿਆ ਹੋਰ ਵਿੱਚ ਸੁਆ ਗਿਆ ਤਨ ਕਰ ਤੁਲਹਾ ਲੰਗਾ ਜੇਤ ਸੁਰਤੀ ਸੁਰਤ ਰਾਈਏ ਤਨ ਕਰ ਤੁਲਹਾ ਤਨ ਸਰੀਰ ਦਾ ਤੁਲਹਾ ਹੀ ਰਹਿ ਗਿਆ ਫਿਰ ਜਦੋਂ ਦਰਿਆ ਟੱਪ ਜਾਈਦਾ ਤਾਂ ਤੁਲਾ ਸਰੀਰ ਛੱਡ ਦੇਈਦਾ ਤੇ ਸਰੀਰ ਦਾ ਕੀ ਮਤਲਬ ਰਹਿ ਗਿਆ ਸੁਰਤੀ ਸੁਰਤ ਰਾਜੀ ਸਰੀਰ ਦਾ ਤਾਂ ਕੋਈ ਮਤਲਬ ਨਾ ਰਹਿ ਗਿਆ ਫਿਰ ਭਗਤ ਕਬੀਰ ਜੀ ਇਹਨੂੰ ਹੋਰ ਤਰੀਕੇ ਨਾਲ ਕਹਿੰਦੇ ਜਦੋਂ ਜਿਹੜਾ ਸਰੀਰ ਹਨ ਫਿਰ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਫਿਰ ਜਦੋਂ ਇਹ ਇੱਕ ਹੋ ਜਾਂਦਾ ਫਿਰ ਇਹ ਸਰੀਰ ਦਾ ਜਿਹੜਾ ਨਾ ਹੋਣਾ ਕਿੰਬਾ ਹੋਏ ਮੋਹ ਹੋਏ ਇੱਕ ਜੋਤ ਹੈ ਮਿਲੀ ਕਿੰਬਾ ਹੋਏ ਮੋਹ ਹੋਏ ਮਮਾ ਲਗਿਆ ਹੈ ਮੋਰੇ ਨੈਗੇਟਿਵ ਨਾ ਹੋਏ ਹੋਏ ਨਾ ਹੋਏ ਬਰਾਬਰੇ ਸਰੀਰ ਦਾ ਹੋਣਾ ਨਾ ਹੋਣਾ ਕੋਈ ਮੈਨੇ ਨਹੀਂ ਰੱਖਦਾ ਸਰੀਰ ਦੇ ਨਾ ਹੋਣਾ ਹੈ ਵਰਦਾ ਨਹੀਂ ਸਰੀਰ ਦੇ ਹੋਣਾ ਹੀ ਹੈ ਕਿਉਂ ਜਿਉਂਦਾ ਤਾਂ ਹੋ ਗਿਆ ਹੈ ਸ਼ਬਦ ਮਰਿਆ ਮਰਿਆ ਫਿਰ ਜੀਵ ਹੈ ਸ਼ਬਦ ਮਰਿਆ ਕਿਵੇਂ ਜਦੋਂ ਮਨ ਜਾ ਕੇ ਸਮਾਇਆ ਆਪਣੇ ਮੂਲ 'ਚ ਮਰਿਆ ਉਦੋਂ ਇਹ ਉਪਦੇਸ਼ ਸੁਣ ਕੇ ਜਿਹੜਾ ਸ਼ਬਦ ਮਰੇ ਦਾ ਮਤਲਬ ਹੈ ਇਹ ਹੈ ਸੰਸਾਰ ਨੂੰ ਛੱਡ ਕੇ ਆਪਣੇ ਮੂਲ 'ਚ ਸਮਾ ਜਾਣਾ ਆਖਰ ਤਾਂ ਜੋਤੀ ਨਾਲ ਜੋਤੇ ਮਿਲਣੀ ਹੈ ਮਰੇ ਤੇ ਵੀ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਤੇ ਚਲਤ ਪਿਆ ਫਿਰ ਕੀ ਹੈ ਜੋਤੀ ਸੰਗ ਜੋਤ ਰੜ ਜਾਏ ਜੋਤੀ ਨਾਲ ਜੋਤ ਰੜੀ ਹੈ ਤੇ ਇੱਥੇ ਜੋਤ ਦੀ ਰੜ ਗਈ ਜੋਤੀ ਨਾਲ ਜੋਤ ਆਪਣੇ ਮੂਲ ਨਾਲ ਰਲਣਾ ਸੀ ਸੁਰਤ ਜਿਹੜੀ ਜਦ ਮਰਦੀ ਹੈ ਤਾਂ ਸਾਡੀ ਬਾਹਰੋਂ ਅਸਲ 'ਚ ਜਿੱਥੋਂ ਪੈਦਾ ਹੋਈ ਸੀ ਉੱਥੇ ਜਾ ਕੇ ਸਮਾ ਜਾਂਦੀ ਹੈ ਸੁਰਤ ਜਦ ਕਹਿੰਦੇ ਹੁਣੇ ਬੇਹੋਸ਼ ਹੋ ਗਿਆ ਸੁਰਤ ਗਈ ਕਿੱਥੇ ਜਿੱਥੋਂ ਪੈਦਾ ਹੋਈ ਸੀ ਉੱਥੇ ਚਲੀ ਗਈ ਜੈ ਤੇ ਉਪਜੀ ਤਹਿ ਮਿਲੀ ਇਸੇ ਕਰਕੇ ਅੱਗੇ ਹੰਸ ਇਕੱਲਾ ਅੱਗੇ ਹੰਸੇ ਰਹਿ ਗਿਆ ਬਗਲਾ ਤਾਂ ਰਿਹਾ ਹੀ ਨਹੀਂ ਬਗਲਾ ਦਾ ਜਿੱਥੋਂ ਪੈਦਾ ਹੋਇਆ ਤਾਂ ਉੱਥੇ ਪਹਿਲਾਂ ਹੀ ਸਮਾ ਗਿਆ ਸਰੀਰ ਜੇ ਚੱਲਦਾ ਸਾਹ ਉਹਦੇ ਬਗਲਾ ਜਾ ਸਮਾਇਆ ਆਪਣਾ ਹੰਸ ਵਿੱਚ ਅੱਗੇ ਕੱਲਾ ਹੰਸ ਰਹਿ ਗਿਆ ਤਾਂ ਹੀ ਆਣਾ ਉੱਥੇ ਕੇਲ ਕਰਾਂਦੇ ਹੰਜ ਨੂੰ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਤਾਂ ਬਗਲਾ ਕਰਦਾ ਸੀ ਤਿਰਗੁੜੀ ਤਾਂ ਇਹ ਬੈਠਾ ਸੀ ਕਲਪਨਾ ਦਾ ਦਰਿਆ ਤਾਂ ਇੱਥੇ ਵਗਦਾ ਸੀ ਵਿਤਰਣੀ ਨਦੀ ਦੇ ਕੰਢੇ ਤਾਂ ਇਹ ਬੈਠਾ ਸੀ ਇਹਨੂੰ ਕੁਝ ਨਹੀਂ ਕਿਹਾ ਬੈਠਾ ਕੇਲ ਕਰੇ ਕੇਲ ਕਰੰਦੇ ਹਜਰੂ ਪੇ ਹਜਰੂ ਆ ਜੀ ਬਾਜ ਤਾਂ ਉਹਨੂੰ ਪੈਣੀ ਸੀ ਵੀ ਬੰਦ ਕਰਦੇ ਸਾਹ ਲੈਣਾ ਵਾਜ ਦਾ ਮਤਲਬ ਆਵਾਜ਼ ਪਈ ਹੈ ਉਹਨੂੰ ਵਾਜ ਨਹੀਂ ਪਿਆ ਉਹਨੂੰ ਹੁਕਮ ਹੋਇਆ ਵੀ ਬੰਦ ਕਰ ਸਾਹ ਲੈਣਾ ਉਹਨੇ ਸਾਹ ਲੈਣਾ ਬੰਦ ਕਰਦਾ ਉਹ ਆਇਆ ਇੱਥੇ ਰਹਿ ਜਾਂਦਾ ਕੱਲਾ ਰਹਿ ਨਹੀਂ ਸਕਦਾ ਉਹਨੇ ਇਹਦਾ ਖਿੱਚ ਲਿਆ ਤੇਜ ਜਦੇ ਲਾਈਟ ਆਫ ਕੀਤੀ ਚੱਲ ਪਿਆ ਉਹੀ ਛੱਡਦਾ ਸੀ ਲੈਟ ਲੈਟ ਆਫ ਹੋ ਗਈ ਚੱਲ ਪਿਆ ਕੇਲ ਕਰੰਦੇ ਹੰਜ ਨੂੰ ਅਚਿੰਤ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾ ਵਿਸਰੀਆਂ ਜੋ ਮਨ ਚਿਤਨਾ ਚੇਤੇ ਸਨ ਗਾਲੀ ਰਬ ਕੀਆਂ ਹੁਣ ਹੰਜ ਨੂੰ ਬਾਜ ਪਏ ਨੇ ਉੱਥੇ ਬਗਲਾ ਬਗਲਾ ਕਿੱਥੇ ਗਿਆ ਫਿਰ ਕੁਛ ਵੀ ਨਹੀਂ ਹੁੰਦਾ ਹੈ ਹੁਣ ਇੱਥੇ ਲਾਈਟ ਲੈ ਕੇ ਜਾਣੀ ਅਸੀਂ ਬਾਹਰ ਹੈ ਕਮਰੇ ਚੋਂ ਲਾਈਟ ਕੱਢ ਕੇ ਦਿਖਾਓ ਕੋਈ ਬਾਹਰ ਟਿਊਬ ਲਾ ਕੇ ਲੈ ਜਾਓ ਲਾਈਟ ਆਪੇ ਚਲੀ ਜਾਊਗੀ ਉਹ ਟਿਊਬ ਜੋ ਲਾਈਟ ਪੈਦਾ ਹੁੰਦੀ ਹੈ ਇੱਥੇ ਲੈਂਪ ਰੱਖ ਲੈਨੇ ਲਾਈਟ ਆ ਗਈ ਸਾਰੇ ਹੋ ਗਈ ਨਾ ਕਮਰੇ 'ਚ ਓਏ ਮੰਨਤਾ ਲਾਈਟ ਹੈ ਬਗਲਾ ਤਾਂ ਲਾਈਟ ਹੈ ਬਗਲਾ ਕਾਹਨੂੰ ਹੈ ਕੁਛ ਇਹ ਤਾਂ ਕੁਛ ਵੀ ਨਹੀਂ ਜੇ ਲੈਂਪਾ ਦਾ ਲਾਈਟ ਹੈ ਜੇ ਲੈਂਪੇ ਰਹਿ ਗਏ ਅਗਲੇ ਚੱਕੇ ਤੇ ਲਾਈਟ ਕਿੱਥੇ ਰਹੇਗੀ ਲੰਬਾ ਹੰਝਾ ਲੰਬਾ ਹੰਝਾ ਜਦੋਂ ਪੈਦਾ ਹੁੰਦਾ ਉਹਨਾਂ ਨੇ ਲੈਂਪ ਚੱਕ ਲਿਆ ਉਥੋਂ ਪਾੜ ਲੋ ਲਾਈਟ ਤੋਂ ਪਾੜ ਹੋ ਇਹਦਾ ਅਰਥ ਨਾਲ ਜਗਦਾ ਅਦਰ ਕਰੰਟ ਹੁੰਦਾ ਹਾਂਜੀ ਕੱਚ ਕੱਚ ਪਾਇਓ ਭੇਦ ਕੁਝ ਕੁਝ ਥੋੜਾ ਜਿਹਾ ਇਹਨਾਂ ਕਹਿੰਦੇ ਭੇਦ ਦੀ ਗੱਲ ਬੜੀ ਹੈ ਇਹ ਦੇਖੋ ਕਿੱਡਾ ਭੇਦ ਹੈ ਕਿਹਨ ਕਰਨ ਦੇ ਹਾਂ ਜੀ ਕਹਿੰਦਾ ਇੰਨਾ ਕੁ ਪਤਾ ਲੱਗਿਆ ਮੈਨੂੰ ਕੁਝ ਕੁਝ ਥੋੜਾ ਜਿਹਾ ਪਤਾ ਲੱਗਿਆ ਇਹ ਕਿਣਕਾ ਕਿਣਕਾ ਪਤਾ ਲੱਗਿਆ ਇਸ ਨੂੰ ਪੰਜ ਪਾਸ਼ਾ ਕਹਿੰਦੇ ਨੇ ਕਿਣਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗੜੀ ਨਾ ਆਵੇ ਇਹ ਕੁਛ ਕੁਛ ਕਹਿਤਾ ਉਥੇ ਕਿਣਕਾ ਕਹਿਤਾ ਗੱਲ ਤਾਂ ਇੱਕੋ ਹੀ ਹੈ ਮਾੜਾ ਜਿਹਾ ਪਤਾ ਲੱਗਿਆ ਗੱਲ ਦਾ ਬਸ ਪਾਰ ਪਤਾ ਤਾਂ ਲੱਗਿਆ ਨਾ ਚਾਹੇ ਸੁਰਾਗ ਬਰੀਕ ਜਿਹਾ ਹੋ ਗਿਆ ਪਾਰ ਨੂੰ ਕਨੈਕਸ਼ਨ ਤਾਂ ਹੋ ਗਿਆ ਨੇੜੇ ਅੱਖ ਕਰਕੇ ਛੋਟੇ ਤੇ ਵੀ ਸਭ ਕੁਝ ਦੀ ਜਾਂਦਾ ਜੇ ਨਾਲ ਲਾ ਕੇ ਦੇਖੀਏ ਕਚ ਕਚ ਪਾਇਓ ਭੇਦ ਉਲਟ ਭੇਦ ਮਨ ਵਿਦਿਓ ਜਿਆਦਾ ਭੇਦ ਉਲਟਦਾ ਹੈ ਨਾ ਪੁੱਠਾ ਉਲਟ ਭੇਦ ਭਰਮ ਜਿਹੜਾ ਬਾਹਰ ਸੀ ਨਾ ਨੇਰਾ ਉਹ ਅੰਦਰ ਹੋ ਗਿਆ ਨੇਰਾ ਮਨ ਵੇਦੇ ਬਾਹਰ ਨੇਰਾ ਨਹੀਂ ਰਿਹਾ ਕਿਤੇ ਵੀ ਮਨ ਦੇ ਵਿੱਚ ਸਮਾ ਗਿਆ ਨੇਰਾ ਮਨ 'ਚ ਭਰਮ ਸੀ ਮਨ ਦਾ ਭਰਮ ਮਨ ਦੇ ਵਿੱਚ ਹੀ ਸਮਾ ਗਿਆ ਹੁਣ ਜਿਹੜਾ ਸਾਡਾ ਭਰਮ ਹੈ ਫਰਜ਼ ਕੀਤਾ ਕਿਸੇ ਗੱਲ ਬਾਰੇ ਵੀ ਜਦੋਂ ਗਿਆਨ ਹੁੰਦਾ ਭਰਮ ਕਿੱਥੇ ਜਾਂਦਾ ਬੱਚੇ ਸੋ ਜਾਂਦੇ ਪਤਾ ਹੁੰਦਾ ਭਰਮ ਹੈਗਾ ਸੀ ਮੈਨੂੰ ਅਰ ਮੈਨੂੰ ਇਹ ਹੁਣ ਪਤਾ ਲੱਗ ਗਿਆ ਜੇ ਇਹ ਗੱਲ ਦਾ ਸਾਨੂੰ ਪਤਾ ਹੈ ਵੀ ਆ ਭਰਮ ਸੀ ਉਹ ਭਰਮ ਸਾਡੇ ਅੰਦਰ ਹੈ ਸਮਾਇਆ ਹੋਇਆ ਉਹਦਾ ਵਜੂਦ ਅੰਦਰ ਹੀ ਹੈ ਪਰ ਭਰਮ ਸਾਡੇ ਤੇ ਹੁਣ ਪ੍ਰਭਾਵ ਨਹੀਂ ਕਰਦਾ ਜਿੰਨੇ ਏਰੀਆ ਵਿੱਚ ਚਾਨਣ ਹੁੰਦਾ ਉਹ ਏਰੀਆ ਦਾ ਹਨੇਰਾ ਵਿੱਚੇ ਸਮਾਇਆ ਹੋਇਆ ਹੁੰਦਾ ਚਾਨਣ ਦੇ ਇੱਥੇ ਦਾ ਹਨੇਰਾ ਚਾਨਣ ਦੇ ਵਿੱਚ ਸਮਾਇਆ ਹੋਇਆ ਲਾਈਟ ਆਫ ਕਰ ਦੋ ਹਨੇਰਾ ਫਿਰ ਹਾਜ਼ਰ ਹੈ ਇੱਥੇ ਇਹਦੇ ਰੱਖਦੇ ਨਹੀਂ ਗਿਆ ਇਸ ਕਰਕੇ ਪਰਮ ਜਾਂਦਾ ਵੀ ਕਿਤੇ ਨਹੀਂ ਪਰਮ ਦੇ ਉੱਤੇ ਰੋਸ਼ਨੀ ਛਾ ਜਾਂਦੀ ਹੈ ਰੋਸ਼ਨੀ ਘਟ ਗਈ ਪਰਮ ਉੱਥੇ ਹੀ ਹੈ ਰੋਸ਼ਨੀ ਵੱਧ ਗਈ ਪਰਮ ਖਤਮ ਦੋਏ ਇਕੱਠੇ ਰਹਿੰਦੇ ਨੇ ਕੋ ਕਬੀਰ ਅਖਰ ਦੋ ਭਾਗ ਨਾ ਭਰਮ ਪ੍ਰਾਣਾ ਹੁੰਦਾ ਨਾ ਜੋਤ ਪ੍ਰਾਣੀ ਹੁੰਦੀ ਹੈ ਪ੍ਰਾਣੇ ਦੋਹੇ ਨਹੀਂ ਹੁੰਦੇ ਪਰ ਜਿੰਨਾ ਜਿੱਥੇ ਜੋਤ ਹੈ ਉੱਥੇ ਭਰਮ ਨਹੀਂ ਹੁੰਦਾ ਬਸ ਨਾ ਸੂਰਜ ਦੇਖੋ ਨੇਰਾ ਸੂਰਜ ਮੂਰੇ ਮੂਰੇ ਤੇ ਨੇਰਾ ਪਿੱਛੇ ਪਿੱਛੇ ਸੂਰਜ ਪਿੱਛੇ ਪਿੱਛੇ ਤੇ ਨੇਰਾ ਮੂਰੇ ਮੂਰੇ ਇੱਕ ਪਾਸੇ ਦੀ ਇਧਰੋਂ ਸੂਰਜ ਗਾਹਾਂ ਗਿਆ ਨੇਰਾ ਉਹਦੇ ਪਿੱਛੇ ਇਧਰ ਵੱਲ ਸੂਰਜ ਮੂਰੇ ਆ ਰਿਹਾ ਇਧਰ ਦੋਵਾਂ ਦੇ ਚੱਕਰ ਕੱਟੇ ਹੁੰਦੇ ਜਿਵੇਂ ਦੇ ਜਾਂਦਾ ਨੇਰਾ ਵਰੀ ਤੇ ਜਿੰਨਾ ਚਿਰ ਮਰਜੀ ਸੂਰਜ ਘੁੰਮੀ ਜਾਵੇ ਨੇਰਾ ਵੀ ਪਤੰਦਰ ਉਨਾ ਹੀ ਤੇਜ਼ ਭਜਦਾ ਜਿੰਨਾ ਇਹ ਭਜਦਾ ਜ਼ਿਆਦਾ ਨਹੀਂ ਭਜਦਾ ਹੈ ਜਿੰਨੀ ਲਾਈਟ ਭਜਦੀ ਉਹਨਾਂ ਭਜਦਾ ਕਿਹੜਾ ਡਰਦਾ ਹੱਥ ਆਉਂਦਾ ਨਹੀਂ ਦਰਦਾ ਹੈ ਨਹੀਂ ਜੇ ਲਾਈਟ ਅਮਰ ਹੈ ਤਾਂ ਨੇਰਾ ਵੀ ਅਮਰ ਹੈ ਅਖਰ ਦੋ ਭਾਖ ਅਖਰ ਦਾ ਅਰਥ ਅਖਰ ਲਾ ਲਿਆ ਕਹਿੰਦੇ ਦੋ ਅਖਰ ਨੇ ਉਹ ਕਹਿੰਦੇ ਨੇ ਰਾਮ ਵਿਚਾਲੇ ਕਰਨਾ ਇਹਨਾਂ ਤੁਹਾਡਾ ਪਿਓ ਉਹ ਕੀ ਹੈ ਉਹਨੂੰ ਪੁੱਛੇ ਉਹ ਕਰਨਾ ਕੀ ਹੈ ਦੋ ਖਤਾ ਤਾਂ ਹਮ ਹੈ ਫਿਰ ਹਾਰ ਬਮ ਇਹ ਹੋ ਮੇਰਾ ਪ੍ਰਤੀਕ ਹੈ ਰਾਮ ਨਹੀਂ ਰਾਮ ਦਾ ਅਖਰ ਨੇ ਹਮ ਦੇ ਦੋ ਕਰਨੇ ਤੇ ਹਮ ਸਰ ਤਾਂ ਫਿਰ ਦੀਨ ਹੈ ਉਹ ਦੀਨ ਹੈ ਉਹ ਦੀਨ ਦੇ ਆਲਾ ਦੀਨ ਨਹੀਂ ਹੈ ਥੋੜੀ ਬੁੱਧੀ ਵਾਲੇ ਦਾ ਕੀ ਸੀ ਨਾ ਤੇ ਥੋੜੀ ਬੁੱਧੀ ਨੇ ਕੀਤਾ ਬਵੇਕ ਬੁੱਧੀ ਦੀ ਗੱਲ ਨੂੰ ਥੋੜੀ ਬੁੱਧੀ ਵਾਲੇ ਹਥਾਉਣ ਲੱਗੇ ਜਾਗਦਿਆਂ ਦੀ ਗੱਲ ਨੂੰ ਸੁਪਨੇ ਵਾਲੇ ਜਿਹੜੇ ਸੁਪਨੇ ਸੀ ਨਾ ਲੋਕ ਉਹ ਰਸੌਣ ਲੱਗੇ ਸੁੱਤੇ ਪਏ ਅਰਥਾ ਰਹੇ ਨੇ ਗੱਲ ਜਾਗਦਿਆਂ ਦੀ ਸੁੱਤੇ ਪਏ ਕਿਵੇਂ ਅਰਥਾ ਲੈਂਦੇ ਰਾਜਾ ਰਾਮ ਦੀ ਕਹਾਣੀ ਜਾਗਦਿਆਂ ਨੇ ਦੱਸੀ ਹੈ ਲਿਖੀ ਹੈ ਅਰਥਾ ਰਹੇ ਨੇ ਸੁੱਤੇ ਹੋਏ ਕੋਈ ਜਾਗ ਜੂ ਜਦ ਜਦ ਠੀਕ ਅਰਥਾ ਲੂਗਾ ਗੱਲਾਂ ਤਾਂ ਸੁੱਤ ਪੜਨੀ ਸੁੱਤੇ ਪਏ ਨੇ ਵਿਚਾਰ ਨਹੀਂ ਸੁੱਤੇ ਪਏ ਨੇ ਗੱਲ ਠੀਕ ਹੈ ਪਰ ਜਦ ਜਾਗੂ ਨਾ ਉਦੋਂ ਉਹਨੂੰ ਫਾਇਦਾ ਗੱਲ ਕਰਨ ਦਾ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਜਿੰਨਾ ਚਿਰ ਉਹਦੇ ਮਨ ਦੀ ਤਸੱਲੀ ਨਹੀਂ ਹੁੰਦੀ ਤਾਂ ਦੂਏ ਦੇ ਮਨ ਦੀ ਤਸੱਲੀ ਨਹੀਂ ਹੋ ਸਕਦੀ ਭਰਮ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਿਆ ਸਾਨੂੰ ਇਸੇ ਕਰਕੇ ਅਥਰਾਈਜ਼ਡ ਆਦਮੀ ਨੂੰ ਕਿਹਾ ਜਾਂਦਾ ਸੀ ਵੀ ਆ ਆਦਮੀ ਹੈ ਹੁਣ ਦੂਜਾ ਨਾਨਕ ਨੇ ਅੰਗਦ ਨੂੰ ਕਿਹਾ ਅੰਗਦ ਨੇ ਅਮਰਦਾਸ ਨੂੰ ਕਿਹਾ ਅਮਰਦਾਸ ਨੇ ਰਾਮਦਾਸ ਨੂੰ ਕਿਹਾ ਇਹ ਜਿਹੜੇ ਸੀ ਇੱਕ ਪੂਰਨ ਪੁਰਖ ਸੀ ਸਾਰੇ ਪੂਰੇ ਹੋਏ ਸਾਬਤ ਉਹ ਉਸ ਅਵਸਥਾ ਵਿੱਚ ਵਿਵੇਕ ਬੁੱਧੀ ਪ੍ਰਗਟ ਸੀ ਉਹਨਾਂ ਦੀ ਪੱਟਾ ਦੀ ਵਿਵੇਕ ਬੁੱਧੀ ਪ੍ਰਗਟ ਸੀ ਸੱਤੇ ਬਲਬਣ ਦੀ ਵਿਵੇਕ ਬੁੱਧੀ ਪ੍ਰਗਟ ਸੀ ਕਿਸੇ ਵੀ ਹੋ ਸਕਦੀ ਹੈ ਪ੍ਰਗਟ ਉਸ ਅਵਸਥਾ ਦੇ ਬਿਨਾ ਇਹਨੂੰ ਅਰਥਾਉਣ ਦੇ ਵਿੱਚ ਨੁਕਸਾਨ ਜ਼ਿਆਦਾ ਹੁੰਦਾ ਹੁੰਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਇਸ ਕਰਕੇ ਹੋਇਆ ਕਿ ਕੁਝ ਤਾਂ ਨੁਕਸਾਨ ਕਰਨ ਵਾਲੇ ਜਾਣ ਕੇ ਕਰਨਾ ਚਾਹੁੰਦੇ ਸੀ ਥੋੜੇ ਬਿਜ਼ਨਸ ਬਣ ਗਿਆ ਕਰਕੇ ਨੁਕਸਾਨ ਹੋ ਜਾਂਦਾ ਬਿਜ਼ਨਸ ਹੋ ਗਿਆ ਨਾ ਫੁੱਲ ਬਿਜ਼ਨਸ ਬਣ ਗਿਆ ਹਾਂ ਉਲਟ ਭੇਦ ਮਨ ਵਿਦਿਓ ਜੇ ਤੇ ਭੇਦ ਉਲਟ ਜਾਂਦਾ ਭੇਦ ਨਾਸ ਹੋ ਜਾਂਦਾ ਤਾਂ ਮਨ ਉਹਦੇ ਹੀ ਹੋ ਜਾਂਦਾ ਮਨ ਖੜ ਜਾਂਦਾ ਪਰ ਨਹੀਂ ਰਿਹਾ ਮਨ ਰੁਕ ਗਿਆ ਪਰਮ ਕਰਕੇ ਹੀ ਮਨ ਨੂੰ ਭੈ ਲੱਗਦਾ ਜਿਹੜਾ ਭੈ ਹੈ ਨਾ ਮਨ ਨੂੰ ਭਰਮ ਕਰਕੇ ਲੱਗਦਾ ਬੇਦਿਆ ਦਾ ਮਨ ਪੱਕਾ ਹੀ ਜੁੜ ਗਿਆ ਮਨ ਪੱਕਾ ਹੋ ਗਿਆ ਜਾਂ ਭੇਦ ਭਰਮ ਨਾ ਰਿਹਾ ਨਾ ਇੱਕ ਮਨ ਹੋਏ ਬਸ ਪੱਕਾ ਇੱਕ ਪਰਮਾਨੈਂਟ ਇੱਕ ਹੋ ਗਿਆ ਬੇਦਿਆ ਪਾਇਓ ਅਭੰਗ ਅਛੇਦ ਪਾਇਓ ਅਭੰਗ ਅਛੇਦ ਅਭੰਗ ਅਛੇਦ ਪਦਵੀ ਪਾਈ ਅਪੰਗ ਅਛੇਦ ਹੁਕਮ ਹੈ ਅਪੰਗ ਅਛੇਦ ਨਾ ਹੁਕਮ ਨੂੰ ਤੋੜਿਆ ਜਾ ਸਕਦਾ ਨਾ ਹੁਕਮ ਨੂੰ ਮੋੜਿਆ ਜਾ ਸਕਦਾ ਹੁਕਮ ਦਾ ਕੋਈ ਇਲਾਜ ਨਹੀਂ ਕਿਸੇ ਕੋਲ ਨਾ ਇਹਦੇ ਤੇ ਛੇਦਿਆ ਜਾ ਸਕਦਾ ਹੁਕਮ ਨੂੰ ਇਹ ਨਹੀਂ ਕੁਝ ਕੀਤਾ ਜਾ ਸਕਦਾ ਅਪੰਗ ਅਛੇਦ ਹੁਕਮ ਹੈ ਹੁਕਮ ਦੇ ਨਾਲ ਜੁੜ ਗਿਆ ਹੁਕਮ ਬੁਝ ਲਿਆ ਵਾਯੂ ਵਾਯੂ ਅਪੰਗ ਅਪੰਗਾ ਇਸੇ ਹੁਕਮੇ ਕਿਨੇ ਪਾਇਆ ਜਿਹੜਾ ਇੱਕ ਹੋਇਆ ਸੀ ਨਾ ਜਦ ਇੱਕ ਹੁੰਦਾ ਜਦ ਹੁਕਮ ਦੀ ਜਦ ਹੁਕਮ ਜਲੀਨ ਹੁੰਦਾ ਉਹਦੇ ਬਾਅਦ ਹੁਕਮ ਦੇ ਨਾਲ ਜੁੜਦਾ ਉਹਦੇ ਬਾਅਦ ਹੁਕਮ ਪ੍ਰਗਟ ਹੁੰਦਾ ਇੱਕ ਤੇ ਬਾਅਦ ਇੱਕ ਹੋਇਆ ਤਾਂ ਹੁਕਮ ਹੈ ਅੰਦਰੋਂ ਹੀ ਹੁਕਮ ਪੈਦਾ ਹੁੰਦਾ ਉਹਦੇ ਅੰਦਰੋਂ ਹੀ ਬਾਣੀ ਸੁਣਦੀ ਹੈ ਬਾਹਰੋਂ ਨਹੀਂ ਬਾਣੀ ਆਉਂਦੀ ਆਕਾਸ਼ਵਾਣੀ ਇਹ ਜਿਹੜੀ ਆਕਾਸ਼ਵਾਣੀ ਕਹਿੰਦੇ ਨੇ ਨਾ ਇਹਨਾਂ ਨੂੰ ਬਾਹਰੋਂ ਆਉਂਦੀ ਹੋਊਗੀ ਬਾਹਰੋਂ ਤਾਂ ਜਿਹੜੀ ਅਸੀਂ ਬੋਲਦੇ ਰਹੀ ਆਉਂਦੀ ਹੈ ਬਾਹਰੋਂ ਤਾਂ ਮਾਇਆ ਬਾਹਰੋਂ ਕਿੱਥੋਂ ਆਉਣੀ ਹੈ ਅੰਦਰੋਂ ਜੋ ਚੀਜ਼ ਆਉਣੀ ਹੈ ਪੈਦਾ ਹੋਣੀ ਲਿਖਦੇ ਨੇ ਉਹ ਧਰਤੀ ਦੇ ਵਿੱਚੋਂ ਜਿਵੇਂ ਕੋਈ ਚੀਜ਼ ਪੈਦਾ ਹੁੰਦੀ ਹੈ ਅਸਲ 'ਚ ਇਹਦੇ ਵਿੱਚੋਂ ਹੀ ਪੈਦਾ ਹੋਣੀ ਹੈ ਸੁਰਤ ਜਦੋਂ ਥੰਮ ਜਾਂਦੀ ਹੈ ਰੁਕ ਜਾਂਦੀ ਹੈ ਨਾ ਇਹ ਪਾੜ ਹੀ ਸ਼ਬਦ ਪੈਦਾ ਹੁੰਦਾ ਮਨ ਮੰਦਰ ਵਿੱਚ ਮਨ ਮਨਸਥਮ ਉਹੀ ਕਹਿੰਦੇ ਨੇ ਥੰਮ ਪਾੜ ਕੇ ਪ੍ਰਹਲਾਦ ਨੂੰ ਨਰਸਿੰਘ ਅਵਤਾਰ ਹੋਇਆ ਨਰਸਿੰਘ ਕੀ ਹੁੰਦਾ ਇਹ ਨਾਰਾ ਸ਼ਰੀਰ ਕਰਕੇ ਜਿਹੜਾ ਸਿੰਘ ਹੈ ਨਾ ਉਹ ਵਿਵੇਕ ਪੈਦਾ ਹੁੰਦਾ ਸਿੰਘ ਸ਼ਰਨ ਕਰਤੀ ਜਾਈਏ ਨਿਰਭੈ ਪਦ ਦੀ ਪ੍ਰਾਪਤੀ ਉਪੈ ਪਦ ਦੀ ਪ੍ਰਾਪਤੀ ਉਪੈ ਹੁੰਦਾ ਸਿੰਘ ਜਿਹਨੂੰ ਕੋਈ ਪੈ ਇਹ ਪੈ ਸਿੰਘ ਕਹਦਾ ਜਦੋਂ ਸ਼ੇਰ ਬੋਲਦਾ ਜੰਗਲ ਚੋਂ ਡਰ ਕੇ ਨਹੀਂ ਬੋਲਦਾ ਕਿਸੇ ਤੇ ਉਹਨੂੰ ਕਹਦਾ ਡਰ ਸਾਰੇ ਜਾਨਵਰ ਡਰ ਕੇ ਬੋਲਦੇ ਨੇ ਜਾਇ ਕਿੱਡਾ ਵੀ ਜਾਨਵਰ ਹੋਵੇ ਹਰ ਜਾਨਵਰ ਤੇ ਪ੍ਰਹਾਰ ਕਰਨ ਵਾਲਾ ਜਾਨਵਰ ਹੈ ਕੋਈ ਬੋਲਦੇ ਨੇ ਜਾਨਵਰ ਪਰ ਉਹਨਾਂ ਆਪਣੇ ਨੂੰ ਬਚਾ ਕੇ ਵੀ ਬੋਲਦੇ ਨੇ ਸ਼ੇਰ ਨਹੀਂ ਕਦੇ ਆਪਣੇ ਆਪ ਨੂੰ ਸ਼ੇਰ ਦੀ ਗਰਜ ਬਹੁਤ ਦੂਰ ਸੀ ਮਿਰਗ ਵੀ ਬੋਲਦੇ ਨੇ ਡਰ ਕੇ ਬੋਲਦੇ ਨੇ ਉਹਨਾਂ ਨੂੰ ਸ਼ੇਰ ਤੋਂ ਖਤਰਾ ਹੈ ਉਹਨਾਂ ਨੂੰ ਹੋਰ ਗਿੱਦੜ ਤੋਂ ਖਤਰਾ ਹੈ ਉਹਨਾਂ ਨੂੰ ਬਗਿਆੜ ਤੋਂ ਖਤਰਾ ਹੈ ਕੁੱਤਿਆਂ ਤੋਂ ਖਤਰਾ ਹੈ ਸ਼ਿਕਾਰੀ ਤੋਂ ਖਤਰਾ ਹੈ ਸ਼ੇਰ ਨੂੰ ਚਾਹੇ ਕੁਝ ਵੀ ਹੋਵੇ ਖਤਰਾ ਕਿਸੇ ਤੋਂ ਨਹੀਂ ਹੁੰਦਾ ਇਸ ਕਰਕੇ ਨਰ ਔਰ ਸਿੰਘ ਇਹ ਗੱਲ ਗਲਤ ਹੈ ਕਿ ਉਹਦਾ ਛੇਰ ਦਾ ਮੂੰਹ ਹੈ ਫਲਾਣਾ ਟਿਮਕਾ ਹੈ ਉਹਦਾ ਤਾਂ ਹੋ ਰਿਹਾ ਨਰ ਹੁੰਦਾ ਹੈ ਆਦਮੀ ਦਾ ਜਨਮ ਦੇ ਵਿੱਚ ਆਪਾ ਪਦ ਦੀ ਪ੍ਰਾਪਤੀ ਅਸਲ ਅੰਤਰਾਤਮਾ ਦਾ ਜਨਮ ਹੈ ਸਰੀਰ ਦੇ ਨਾਲ ਇਹਦਾ ਮਤਲਬ ਕੋਈ ਨਹੀਂ ਉਹਨਾਂ ਨੇ ਮਾਇਆ ਧਾਰੀਆਂ ਨੇ ਹਰੇਕ ਜਨਮ ਨੂੰ ਸਰੀਰ ਨਾਲ ਜੋੜਤਾ ਸਰੀਰ ਦਾ ਕੀ ਮਤਲਬ ਕਿ ਸਤਗੁਰ ਕੇ ਜਨਮੇ ਗਵਨ ਮਟਾਇਆ ਜਿਹੜਾ ਸਤਗੁਰ ਦਾ ਜਨਮ ਲਿਖਿਆ ਉਹੀ ਨਰਸਿੰਘ ਅਵਤਾਰ ਆਦਮੀ ਹੈ ਪਰ ਬੋਲਦਾ ਕਿਹਦੀ ਬੋਲੀ ਹੈ ਬੁਲਾਇਆ ਬੋਲਦਾ ਜੋ ਖਸਮ ਦਾ ਬੁਲਾਇਆ ਬੋਲਦਾ ਤੇ ਪੈ ਗਈ ਦੀ ਜੇ ਬੁਲਾਇਆ ਹੀ ਉਹਦਾ ਬੋਲਦਾ ਹੈ ਜਿਹਦਾ ਰਾਜ ਤਿੰਨ ਲੋਕ ਦੇ ਉੱਤੇ ਹੈ ਸਿੰਘ ਬੁੱਕਾ ਤਿੰਨ ਲੋਕ ਤੇ ਰਾਜ ਹੈ ਜਿਹਦਾ ਉਹਦਾ ਬੁਲਾਇਆ ਬੋਲਦਾ ਫਿਰ ਡਰ ਕੀ ਦਾ ਰਹਿ ਡਰ ਤਾਂ ਕਿਸੇ ਦਾ ਨਹੀਂ ਸੱਚੇ ਨੂੰ ਕਿਹਦਾ ਡਰ ਹੁੰਦਾ ਡਰ ਉਹ ਝੂਠ ਨੂੰ ਸੱਚ ਨੂੰ ਕਾਹਦਾ ਡਰ ਸੰਤ ਕਿਉਂ ਨਹੀਂ ਬੋਲਦੇ ਗੜਕ ਕੇ ਕਿਉਂ ਨਹੀਂ ਬੋਲਦੇ ਝੂਠ ਹੈ ਉਹਨਾਂ ਨੂੰ ਪਤਾ ਵੀ ਕੋਈ ਸਵਾਲ ਕਰਨ ਵਾਲਾ ਆ ਜਵੇ ਕੋਈ ਕਿੰਤੂ ਨਾ ਕਰ ਦਵੇ ਨਿਮਰਤਾ ਨਹੀਂ ਹੈਗੀ ਭੈ ਅੰਦਰ ਉਹ ਉਹ ਭੈ ਨੂੰ ਛਪਾਉਣ ਖਾਤਰ ਨਿਮਰਤਾ ਕਹਿੰਦੇ ਨੇ ਉਹਦਾ ਨਾਮ ਨਿਮਰਤਾ ਰੱਖਿਆ ਹੋਇਆ ਗੁਰਬਾਣੀ ਕਹਿੰਦੇ ਮਨਮੁਖ ਬੁੱਕਰ ਨਾ ਜਾਣਦਾ ਬੁੱਕਰਾ ਦਾ ਸ਼ੇਰ ਹੁੰਦਾ ਸਿੰਘ ਬੁੱਕਰ ਸਿੰਘ ਬੁੱਕਰ ਤਾਂ ਚਲੋ ਗੁਰਦਾਸ ਦੀ 12 ਚ ਗੁਰਦਾਸ ਦੇ ਤੱਕ ਹੀ ਕਿਹਨੇ ਲਿਖਿਆ ਨੇ 12 ਕੋਈ ਪਤਾ ਨਹੀਂ ਪਰ ਗੁਰਬਾਣੀ ਜਿਹੜਾ ਸਾਡੇ ਕੋਲ ਹੈਗਾ ਮਨਮੁਖ ਬੁੱਕਰ ਨਾ ਜਾਣਦਾ ਮਨਮੁਖ ਕਿਵੇਂ ਬੁੱਕੂਗਾ ਮਨਮੁਖ ਨਹੀਂ ਬੁੱਕਦਾ ਮਨਮੁਖ ਕੱਟ ਕੱਟ ਮੈਂ ਹਰਜੂ ਬਸੇ ਸੰਤਨ ਕਹੋ ਪੁਕਾਰ ਉੱਚੀ ਆਵਾਜ਼ ਨਾਲ ਇਹ ਬੁੱਕੇ ਬੁੱਕੇ ਕੀ ਕੱਟ ਕੱਟ ਮੈਂ ਹਰਜੂ ਬਸੇ ਹਰਜੂ ਅੰਦਰ ਵਸਦਾ ਸਾਰਿਆਂ ਦੇ ਸੰਤ ਕਹੋ ਪੁਕਾਰ ਡੰਕੇ ਦੀ ਜੋੜ ਨਾ ਕਹਿੰਦੇ ਨੇ ਸੰਤ ਇਹ ਬੁੱਕੇ ਉਹਨਾਂ ਦਾ ਹਰਜੂ ਬਾਹਰ ਮੰਦਰ ਬਣਾਇਆ ਨਜ਼ਮ ਬਾਸ਼ਾ ਨੇ ਕਿਹਾ ਹਰਜੂ ਹਰ ਮੰਦਰ ਆਵਾਂਗੇ ਆ ਹਰਮੰਦਰ ਵਿੱਚ ਪ੍ਰਗਟ ਹੋਣਗੇ ਹਰਜੋ ਉਹੀ ਹੈ ਹਰਮੰਦਰ ਦਾ ਸਰੀਰ ਹੈ ਦਾ ਸਰੀਰ ਹੈ ਜੂ ਹਰ ਮੰਦਰ ਆਵਾਂਗੇ ਇਸੇ ਨੂੰ ਖਾਲਸਾ ਕਹਿੰਦੇ ਨੇ ਇਹ ਆਖਰੀ ਸਟੇਜ ਹੈ ਸਿੰਘ ਤਾਂ ਹੀ ਨਾ ਰੱਖਿਆ ਸਿੰਘਾਂ ਦੇ ਰੱਖੇ ਨੇ ਉਹ ਨਰਸਿੰਘਾ ਅਵਤਾਰ ਹੈ ਸਿੰਘ ਨਾ ਤਾਂ ਹੀ ਰੱਖਿਆ ਨਰ ਹੈਗਾ ਹੀ ਸਿੰਘ ਨਾਲ ਲੱਗ ਗਿਆ ਸਿਰਫ ਇਹ ਹੈ ਵੀ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਨਹੀਂ ਹੁੰਦੀ ਨਜ਼ਮ ਪਾਸ਼ਾ ਨੇ ਜਦੋਂ ਜਫਰਨਾਮਾ ਲਿਖੇ ਉਸ ਭਾਸ਼ਾ 'ਚ ਲਿਖਿਆ ਔਰੰਗਜ਼ੇਬ ਨੂੰ ਲਿਖਿਆ ਕੀ ਭਾਸ਼ਾ ਵਰਤੀ ਹੈ ਵੀ ਮੈਂ ਹੁਣ ਵੀ ਤਿਆਰ ਹੋ ਜਾ ਜੇ ਭਾਈ ਦੀ ਗੱਲ ਹੈ ਹਿੰਦੁਸਤਾਨ ਦਾ ਸ਼ਹਿਨशाह ਹੋਵੇ ਉਹਨੂੰ ਚੈਲੰਜ ਕਰਨਾ ਮਜ਼ਾਕ ਦੀ ਗੱਲ ਹੈ ਉਹ ਵੀ ਉਦੋਂ ਜਦੋਂ ਚਾਰੇ ਸਾਹਿਬ ਸ਼ਹੀਦ ਹੋ ਗਏ ਸਾਰੇ ਸਿੰਘ ਸ਼ਹੀਦ ਹੋ ਗਏ ਉਹਦੇ ਬਾਅਦ ਇਹ ਸਿੰਘ ਬੁੱਕੇ ਗੁਰਮੁਖ ਬੁੱਕ ਸਕਦਾ ਹੈ ਗੁਰਮੁਖ ਕਹਿ ਸਕਦਾ ਵੀ ਇਹ ਗੱਲ ਐ ਸਾਬਤ ਕਰੋ ਨਹੀਂ ਹੈ ਗੁਰਬਾਣੀ ਤੋਂ ਸਾਬਤ ਕਰੋ ਗੁਰਬਾਣੀ ਕੋਲ ਹੈ ਸਾਡੇ ਤੁਸੀਂ ਕੀ ਕਹਿ ਰਹੇ ਹੋ ਕੀ ਤੁਹਾਡੇ ਵੱਡਿਆਂ ਨੇ ਕਿਹਾ ਕੀ ਪਿੱਛੋਂ ਪੜਤ ਪਈ ਅਸੀਂ ਇਹ ਤੇ ਲੈਣਾ ਕੀ ਹੈ ਆਹ ਦੇਖੋ ਸਾਡੇ ਕੋਲ ਨਹੀਂ ਹੈ ਇਹਦੇ ਨਾਲ ਮਿਲਾ ਕੇ ਦੱਸੋ ਵੀ ਕਿੱਥੋਂ ਗਲਤ ਹੈ ਅਸਲ 'ਚ ਕੀ ਹੈ ਇਹ ਇਹਨੂੰ ਕਹੋ ਵੀ ਇਹ ਗੁਰੂ ਹੈ ਨਹੀਂ ਤੇਰੇ ਗੁਰੂ ਹੈ ਇਹਨੂੰ ਨਹੀਂ ਅਸੀਂ ਗੁਰੂ ਮੰਨਦੇ ਜਾਂ ਤੇ ਕਹੋ ਜੇ ਇਹ ਗੁਰੂ ਹੈ ਤਾਂ ਫੈਸਲਾ ਇਹਦੇ ਬਾਣੀ ਤੇ ਆ ਕੇ ਹੋਊਗਾ ਹਰ ਗੱਲ ਦਾ ਫੈਸਲਾ ਗੁਰਬਾਣੀ ਤੇ ਆ ਕੇ ਹੋਊਗਾ ਗੁਰਬਾਣੀ ਦੇ ਸਭ ਝੂਠੇ ਨੇ